ਸੁਰਨਾਰ ਮੁਨੀ ਜਾਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਖੋਜਦੇ ਰਹੇ ਨੇ ਸਿੱਧੂ ਬਸ ਦੇ ਵਿੱਚ ਉਹ ਸੁਰਨਾਰ ਮੁਨੀ ਜਾਨ ਅੰਮ੍ਰਿਤ ਖੋਜਦੇ ਰਹੇ ਨੇ ਸਿੱਖਾਂ ਨਾਲ ਕੀ ਸਬੰਧ ਵੀ ਸੁਰਨਾਰ ਮੁਨੀ ਜਾਨ ਦਾ ਆਏ ਦਸ ਮਰਾਂ ਦਾ ਵਿਰੋਧ ਕਰਦੇ ਨੇ ਸੁਰਨਾਰ ਮੁਨੀ ਜਾਨ ਦਾ ਸਾਡੇ ਕੀ ਮਤਲਬ ਸਿੱਖਾਂ ਨਾਲ ਇਹਨੂੰ ਕੱਢੋ ਬਾਣੀ ਨੂੰ ਕਿ ਭਗਤੀ ਨੂੰ ਇਹ ਤਾਂ ਹਿੰਦੂਆਂ ਨੇ ਸੁਰਨਾਰ ਮੁਨੀ ਜਾਨ ਸਾਡੇ ਨਾਲ ਇਹਦਾ ਕੀ ਮਤਲਬ ਕਿਉਂ ਲਿਖੀ ਹੈ ਵਿੱਚ ਇਹ ਤਾਂ ਕੱਲ ਨੂੰ ਆਏ ਜੇ ਸਟੈਂਡ ਖੜੇ ਹੋ ਜਾਣਗੇ ਜਿਵੇਂ ਦੁਰਗਾ ਦੇ ਚੱਡੀ ਦੀ ਗੱਲ ਕਰਦੇ ਨੇ ਸੁਰਨਾਲ ਪੁਲਿਸ ਤੇ ਟੈਗ ਹੋਣ ਲੱਗ ਜਾਣਗੇ ਵੀਰ ਕੱਢੋ ਬਾਹਰ ਸਾਡਾ ਕੀ ਮਤਲਬ ਇਹਦੇ ਨਾਲ ਇਹ ਉਹਨਾਂ ਲੋਕਾਂ ਨੂੰ ਉਪਦੇਸ਼ ਹੈ ਜਿਹੜੇ ਸੁਰਨਾਲ ਪੁਲਿਸ ਨੂੰ ਮੰਨਦੇ ਤੇ ਜਿਹੜੇ ਆਏ ਬੈਠੇ ਨੇ ਨਾ ਵਿਰੋਧ ਕਰਨ ਵਾਲੇ ਇਹਨਾਂ ਵਾਸਤੇ ਕੁਰਬਾਨੀ ਦਾ ਉਪਦੇਸ਼ ਹੈ ਹੋਰੀ ਇਹ ਆਪਣਾ ਕੋਈ ਹੋਰ ਗੱਲ ਦੇਖ ਲੈਣ ਇਹਨਾਂ ਵਾਸਤੇ ਨਹੀਂ ਉਪਦੇਸ਼ ਹੈ ਉਪਦੇਸ਼ ਉਹਨਾਂ ਵਾਸਤੇ ਜਿਹੜੇ ਸੋਨਾਰ ਬੁਰਜਾਂ ਨੂੰ ਮੰਨਦੇ ਸੀ ਇਹ ਗੱਲ ਮੰਨਦੇ ਸੀ ਵੀ ਉਹ ਰਾਣੇ ਜੀ ਅਮਰਤ ਲਿਆਂਦਾ ਲਵ ਕੋਸ ਨੇ ਜਿਸਾ ਲੜਾਈ ਹੋਈ ਹੈ ਉਹ ਸਾਰੀਆਂ ਫੌਜਾਂ ਉਹਦੀਆਂ ਮਾਰੀਆਂ ਗਈਆਂ ਰਾਮਚੰਦਰ ਦੀਆਂ ਵੀ ਮੂਰਛਤ ਹੋ ਕੇ ਉਹ ਵਾਲਮੀਕ ਨੇ ਘੜਾ ਲਿਆਂਦਾ ਅਬਰ ਦਾ ਪਤਾਲ ਚੋਂ ਉਹ ਲਿਆ ਕੇ ਛੜਕਿਆ ਸਾਰੇ ਜਿਉਂਦੇ ਹੋ ਗਏ ਇਹ ਗੱਲਾਂ ਸਾਖੀਆਂ ਬੜੀਆਂ ਹੋਈਆਂ ਸੀ ਉਹ ਸਾਖੀ ਨੂੰ ਰੱਦ ਕਰਿਆ ਸਾਰੀਆਂ ਨੂੰ ਵੀ ਹੀ ਨਹੀਂ ਹੁੰਦਾ ਹੁੰਦਾ ਬਰਿਆ ਹੋਇਆ ਜਿਉਂਦਾ ਜ਼ਰੂਰ ਅੰਮ੍ਰਿਤ ਕਰਦਾ ਪਰ ਉਹ ਮਨ ਦੇ ਲੈਵਲ ਤੇ ਬਰਿਆ ਹੋਇਆ ਆਤਮਾ ਦੇ ਲੈਵਲ ਤੇ ਬਰਿਆ ਹੋਇਆ ਜਿਉਂਦਾ ਕਰਦਾ ਜਿਵੇਂ ਕਬੀਰ ਕਹਿੰਦਾ ਬਰੂ ਤੋਂ ਹਰ ਕੇ ਦਵਾਰ ਸ਼ਬਦ ਮਾਰਿਆ ਬਰਿਆ ਫਿਰ ਜੀਵ ਗੱਲ ਕਹਿ ਕੇ ਉਹ ਜਿਹੜਾ ਅਬਰਤ ਸੀ ਉਹ ਦੱਸਿਆ ਵੀ ਆ ਅਬਰਤ ਹੁੰਦਾ ਅਬਰਤ ਹੁੰਦਾ ਅਬਰਤ ਪਹਿਲਾਂ ਸੀਗਾ ਸੁਣਿਆ ਹੋਇਆ ਸੀ ਜੇ ਹੁਣ ਦੋਹਾਂ ਨੂੰ ਕੰਪੈਰੀਸ਼ਨ ਕਰਕੇ ਨਾ ਦੱਸਾਂਗੇ ਤਾਂ ਲੋਕ ਉਸ ਅਮਰਤ ਨੂੰ ਫਿਰ ਪ੍ਰਚਾਰ ਹੁਣ ਵੀ ਹੋ ਰਿਹਾ ਉਸ ਮਤ ਦਾ ਆਪਣਾ ਪ੍ਰਭਾਵ ਹੁਣ ਵੀ ਪਾ ਰਹੇ ਨੇ ਉਹ ਉਹਨਾਂ ਲੋਕਾਂ ਨੂੰ ਵੀ ਪ੍ਰਚਾਰ ਹੁਣ ਕਰਨਾ ਸੀ ਜਿਹੜੇ ਉਹਨੂੰ ਮੰਨਦੇ ਨੇ ਉਹਨਾਂ ਜੋ ਵੀ ਗੁਰਬਾਣੀ ਨੂੰ ਮੰਨਣਗੇ ਜਿਹੜੇ ਸਿਆਣੇ ਨੇ ਨੂੰ ਮੁਰਜਾ ਨੰਬਰ ਖੋਜਦੇ ਰਹੇ ਨੇ ਮੁਸਲਮਾਨ ਵੀ ਆਵੇ ਅਦਰੂ ਨੂੰ ਖੋਜਦੇ ਰਹੇ ਨੇ ਅਰਬ ਲੈਲਾ ਦੀਆਂ ਕਹਾਣੀਆਂ ਜਦੋਂ ਆਵੇ ਹੱਦ ਦੀ ਗੱਲ ਚੱਲਦੀ ਹੈ ਆਵੇ ਹੱਦ ਕਹਿੰਦੇ ਨੇ ਅਮਰਤ ਨੂੰ ਆਵ ਹੁੰਦਾ ਪਾਣੀ ਹੱਦ ਹੁੰਦਾ ਜ਼ਿੰਦਗੀ ਦਾ ਜੀਵਨ ਦੇਣ ਵਾਲਾ ਪਾਣੀ ਉਹ ਵੀ ਬੰਦੇ ਦੇ ਪਰ ਉਹ ਪਾਣੀ ਨੂੰ ਉਰਦੇ ਨੇ ਸਰੀਰ ਦੇ ਪੀਣ ਵਾਲੇ ਨੂੰ ਉਹ ਨਹੀਂ ਹੁੰਦਾ ਅਮਰਤ ਵੀ ਇਹੀ ਪੀਣ ਵਾਲੇ ਨੂੰ ਬੰਦੇ ਨੇ ਇਹਨਾਂ ਨੇ ਬੌਲ ਨੂੰ ਅਮਰਤ ਬਣਾ ਲਿਆ ਪੌੜ ਨੂੰ ਅੰਮ੍ਰਿਤ ਨਹੀਂ ਸੀ ਅਸੀਂ ਬਣਾ ਸਕਦੇ ਉਹ ਸਰੀਰ ਤੇ ਪੀਣ ਵਾਲਾ ਅੰਮ੍ਰਿਤ ਬੰਦੇ ਨੇ ਉਹਨੂੰ ਪੌੜੇ ਰਹਿਣ ਦੇਣਾ ਚਾਹੀਦਾ ਸਾਨੂੰ ਅਸੀਂ 36 ਅੰਮ੍ਰਿਤ ਹੋਰ ਬੰਦੇ ਹਾਂ ਗੁਰਬਾਣੀ ਬੰਦੀ ਹੈ ਜੇ ਪ੍ਰਸਾਦ 36 ਅੰਮ੍ਰਿਤ ਖਦੇ 36 ਅੰਮ੍ਰਿਤ ਸਰੀਰ ਕਰਕੇ ਖਦੇ ਅਸੀਂ ਤੇ ਠਾਕਰ ਉਹ ਰਖ ਮਨ ਬਾਹੇ ਜੇ ਪੌੜ ਨੂੰ ਅੰਮ੍ਰਿਤ ਬੰਦਿਆ ਤਾਂ ਨੰਬਰ 37 ਤੇ ਆ ਗਿਆ ਪੌੜ 36 ਦਾ ਪਹਿਲਾ ਹੀ ਸੈਂਤੀ ਹੋ ਗਿਆ ਫਿਰ ਇਸ ਕਰਕੇ ਬਾਹਰ ਅੰਮ੍ਰਿਤ ਨਹੀਂ ਹੈ ਕਿਹਾ ਜਾ ਸਕਦਾ ਉਹਨੂੰ ਕਿਉਂਕਿ ਸਰੀਰ ਅੰਮ੍ਰਿਤ ਪੀਂਦਾ ਬਾਹਰਲਾ ਹੋ ਜਿਹੜਾ ਅੰਮ੍ਰਿਤ ਪੀਂਦਾ ਅਮਰ ਹੋ ਜਾਂਦਾ ਹੈ ਸਰੀਰ ਅਮਰ ਹੋ ਨਹੀਂ ਸਕਦਾ ਗੁਰਬਾਣੀ ਝੂਠੀ ਸਾਬਤ ਹੁੰਦੀ ਹੈ ਜੇ ਅਸੀਂ ਉਹਨੂੰ ਅੰਮ੍ਰਿਤ ਕਹਿੰਦੇ ਹਾਂ ਕਿਉਂਕਿ ਅੰਮ੍ਰਿਤ ਪੀਵੇ ਅੰਮ੍ਰਿਤ ਹੋ ਜੇ ਸਰੀਰ ਅੰਮ੍ਰਿਤ ਪੀ ਲੂ ਉਹ ਅਮਰ ਹੈ ਫੇ ਮਰ ਨਹੀਂ ਸਕਦਾ ਲੇਕਿਨ ਅੰਮ੍ਰਿਤ ਪੀ ਕੇ ਮਰ ਰਹੇ ਨੇ ਤੇ ਗੁਰਬਾਣੀ ਦੇ ਝੂਠੀ ਸਾਬਤ ਕਰਤੀ ਅਸੀਂ ਆਪਣੀ ਅਕਲ ਨੂੰ ਇਸ ਗੱਲ ਤੇ ਅਟੈਕ ਨਹੀਂ ਕਰਦੇ ਢੀਆਂ ਅਟੈਕ ਕਰਨ ਵਾਲੀਆਂ ਗੱਲਾਂ ਸੀ ਉਹਦੇ ਤਾਂ ਕਰਦੇ ਨਹੀਂ ਝੂਠ ਨੂੰ ਸੱਚ ਬੰਦੀ ਬੈਠੇ ਨੇ ਸੱਚ ਨੂੰ ਝੂਠ ਸਾਬਤ ਕਰਨ ਤੇ ਤੁਲੇ ਹੋਏ ਨੇ ਜੋ ਤਾਂ ਗੱਲ ਗਲਤ ਹੈ ਉਹ ਤਾਂ ਇਹਨਾਂ ਨੂੰ ਦਿਖੀ ਹੋਣੀ ਵੀ ਗਲਤ ਹੈ ਕਿੱਥੋਂ ਉਹਨੂੰ ਠੀਕ ਬੰਦੀ ਬੈਠੇ ਨੇ ਜੋ ਠੀਕ ਆ ਉਹਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਅੰਦਰ ਸੱਚ ਨਾਲ ਜੁੜੇ ਹੋਏ ਨੇ ਡੈਕਸ਼ਨ ਝੂਠ ਵਾਲੀ ਲੈ ਲਈ ਸਿੱਧੂ ਮਾਤਾ ਨਾਲ ਜੁੜ ਗਏ ਸਿੱਧੂ ਮਾਤਾ ਦੇ ਦੇਸ਼ੀ ਕੋਲ ਤੋਂ ਦੇਖ ਰਹੇ ਸੀ ਉਹ ਸਿੱਧੂ ਮਾਤਾ ਨਾਲ ਰਹੂਗਾ ਜਿਆਦਾ ਨੂੰ ਦੁਰਗਾ ਦੇਵੀ ਉਹ ਨਜ਼ਰ ਆਉਂਦੀ ਹੈ ਉਹਦਾ ਪੜਿਓ ਨਹੀਂ ਉੱਥੇ ਲਿਖਿਆ ਹੋਇਆ ਕੀ ਹੈ ਇਹ ਤਾਂ ਉਹੀ ਫਿਰ ਇਹ ਬਾਪੜ ਹੋਏ ਕੌਣ ਹੋਏ ਸਿੱਧੂ ਹੋਏ ਲਿਖਿਆ ਨਹੀਂ ਪੜਿਆ ਵੀ ਉਹਦਾ ਅਰਥ ਕੀ ਬਣਦਾ ਹੈ ਇਹ ਬਲੇ ਵੀ ਲਫ਼ਜ਼ ਦੁਰਗਾ ਬੋਲਿਆ ਐ ਤਾਂ ਫਿਰ ਗੋਬਿੰਦ ਗੋਪਾਲ ਵੀ ਉਹਨਾਂ ਨਾਲ ਲਾਓ ਰਾਮ ਵੀ ਉਹਨਾਂ ਨਾਲ ਲੈਣਾ ਪਊਗਾ ਸ਼ਾਇਦ ਇਹੀ ਸੋਚਦੇ ਹੁਣ ਉਹਨਾਂ ਨਾਲ ਰਲੇ ਹੁਣ ਉਹਨਾਂ ਨੇ ਪੂਰੇ ਕੀਤੇ ਹੁਣ ਵੀ ਆ ਰੌਲਾ ਬਾਦੋ ਫਿਰ ਸਾਰੇ ਬਦਲ ਲਾਂਗੇ ਆਪਾਂ ਕੀ ਪਤਾ ਇਹਨਾਂ ਲੋਕਾਂ ਨੂੰ ਇਹਨੇ ਸਾਰੀ ਜ਼ਿੰਦਗੀ ਤੁਹਾਨੂੰ ਧੰਦਾ ਬਣਾਇਆ ਹੋਵੇ ਜਿਹੜਾ ਪੈਸੇ ਦਾ ਪੁੱਤ ਹੋਵੇ ਉਹਦਾ ਕੀ ਵਿਸ਼ਵਾਸ ਕਰ ਸਕਦੇ ਅਸੀਂ ਜਿਹਨੇ ਸਾਰੀ ਜ਼ਿੰਦਗੀ ਤੁਹਾਨੂੰ ਧੰਦਾ ਬਣਾਇਆ ਉਹਦਾ ਕੀ ਵਿਸ਼ਵਾਸ ਹੈ ਇਹ ਆਦਮੀ ਪੈਸੇ ਲੈ ਕੇ ਕੀ ਕੁਝ ਵੀ ਕਰ ਸਕਦਾ ਹੈ ਮੈਂ ਦਾ ਗੱਲੇ ਛੱਡੋ ਤਾਂ ਹੋ ਨਹੀਂ ਉਹ ਉਹ ਤਾਂ ਸਿੱਖੀ ਨੂੰ ਬੋਲਦਾ ਹੀ ਕੋਈ ਨਹੀਂ ਹੈ ਤਾਂ ਸਿੱਖੇ ਨਹੀਂ ਹੈ ਉਹ ਤਾਂ ਉੱਪਰ ਛਕਣ ਤੇ ਖਰਾਬ ਹੋ ਤਾਂ ਵੀ ਖਰਾਬ ਹੈ ਸਿੱਖੀ ਵਾਲੀ ਉਹ ਕੋਈ ਗੱਲ ਨਹੀਂ ਉਹ ਤਾਂ ਨਾ ਅੰਦਰੋਂ ਨਾ ਬਾਹਰੋਂ ਸਿੱਖੀ ਨਹੀਂ ਉਹ ਤਾਂ ਕਹਿੰਦਾ ਜੋ ਮੈਂ ਕਹਿੰਦਾ ਸਿੱਖੀ ਹੈ ਬਸ ਉਹਦਾ ਐਡਾ ਤਕੜਾ ਮਨਮੁਖ ਹੈ ਕਿ ਜੋ ਮੈਂ ਕਹਿੰਦਾ ਹੀ ਸਿੱਖੀਏ ਬਸ ਗੁਰਬਾਣੀ ਦਾ ਇੱਕ ਅੱਖਰ ਵੀ ਨਹੀਂ ਕਦੇ ਉਹਨੇ ਇੱਕ ਪੰਕਤੀ ਦੀ ਗੁਰਬਾਣੀ ਦੀ ਕਦੇ ਬੋਲੀ ਕਦੇ ਨਹੀਂ ਇੱਕ ਪੰਕਤੀ ਉਹਦੇ ਯਾਦ ਦੀ ਗੁਰਬਾਣੀ ਦੀ ਕਦੇ ਉਹਨੇ ਪ੍ਰਵਾਨ ਨਹੀਂ ਦਿੱਤਾ ਤੇ ਸਿੱਖੀ ਕਿੱਥੋਂ ਲੈ ਗਿਆ ਫਿਰ ਉਹ ਸਿੱਖੀ ਉਹ ਜਾਂ ਜੋ ਉਹ ਸਮਝਦਾ ਸਿੱਖੀ ਜੋ ਦਾ ਮਨ ਕਹਿੰਦਾ ਸਿੱਖੀ ਉਹਦਾ ਸਿੱਖੀ ਦਾ ਹਜ਼ਾਰ ਹਜ਼ਾਰ ਕੋਦਾ ਫਰਕ ਨੇੜੇ ਨਹੀਂ ਉਹਦੇ ਤੋਂ ਨਾ ਉਹਦੇ ਨੇੜੇ ਜਾਵੇ ਸਿੱਖੀ ਉਹਨੇ ਸਿੱਖੀ ਦੇ ਲੈਣਾ ਵੀ ਕੀ ਅਖਬਾਰ ਚਲਾਉਣ ਇਹ ਅਪੀਲਾ ਰੋਜ਼ ਕਰਦਾ ਪੈਸਾ ਦੀ ਹਾਂਜੀ ਸੁਰਨਾਰ ਮੁਨੀ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰਤੇ ਪਾਇਆ ਸੋ ਅੰਮ੍ਰਿਤ ਗੁਰਤੇ ਪਾਇਆ ਕਹਿੰਦੇ ਮੈਨੂੰ ਉਹ ਅੰਮ੍ਰਿਤ ਹੁਣ ਮਿਲ ਗਿਆ ਮੈਂ ਪਾ ਲਿਆ ਉਹ ਖੋਜਦਾ ਸੀ ਮੈਂ ਪਾ ਲਿਆ ਉਹਨਾਂ ਨੂੰ ਮਿਲਿਆ ਨਹੀਂ ਹੈ ਉਹਨਾਂ ਨੂੰ ਮਿਲਿਆ ਨਹੀਂ ਹੈ ਅੰਮ੍ਰਿਤ ਖੋਜਦਾ ਜ਼ਰੂਰ ਰਹੇ ਪਾਇਆ ਅੰਮ੍ਰਿਤ ਕਿਉਂ ਬਿਆ ਕਿਉਂ ਨਹੀਂ ਉਸ ਅੰਮ੍ਰਿਤ ਬੇਦ ਪੁਰਾਣ ਪਕਾਣ ਪੋਤੀਆਂ ਨਾ ਬਣਾ ਸਭ ਕੂੜ ਗਾਲੀ ਉੱਚੀਓ ਤੋਂ ਬਤ ਹੈ ਹੋ ਨਹੀਂ ਸੀ ਬਣਨਾ ਕਿੱਥੋਂ ਸੀ ਜਿਹੜੇ ਉਹਨਾਂ ਦੇ ਗ੍ਰੰਥ ਨੇ ਉੱਤੇ ਅੰਮ੍ਰਿਤ ਥਾਈ ਨਹੀਂ ਹਾਂ ਸੋਬਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਤੀ ਸੱਚਾ ਮਨ ਵਸਾਇਆ ਗੁਰ ਕਿਰਪਾ ਕੀਤੀ ਜਿਹੜਾ ਮੇਰਾ ਉਤਰਾਤਮਾ ਨਾ ਉਤਰਾਤਮਾ ਉਹਦੀ ਕਿਰਪਾ ਹੋਈ ਸੱਚਾ ਮਨ ਵਸਾਇਆ ਸੱਚਾ ਮਨ ਵਸਾਇਆ ਉਹਨੇ ਸੱਚ ਨੂੰ ਆਪਣੇ ਵਿੱਚ ਵਸਾਇਆ ਆਪਣੇ ਮਨ ਤੇ ਸੱਚ ਨੂੰ ਵਸਾਇਆ ਜੀ ਜੰਤ ਸਭ ਤੁਧ ਉਪਾਇਆ ਜਿਨ੍ਹਾਂ ਤੋਂ ਮੈਂ ਉਪਦੇਸ਼ ਸੁਣੇ ਗੁਰ ਕਿਰਪਾ ਕੀਤੀ ਇਹ ਵੀ ਹੋ ਸਕਦਾ ਕੋਈ ਗੱਲ ਨਹੀਂ ਗੁਰਤਾ ਹੈ ਨਾ ਗਿਆਨ ਦੇਣ ਵਾਲੇ ਨੂੰ ਅਸੀਂ ਗੁਰ ਕਹਿ ਸਕਦੇ ਕਿਸੇ ਵਿਅਕਤੀ ਨੇ ਮੈਨੂੰ ਉਪਦੇਸ਼ ਕੀਤਾ ਕਿਰਪਾ ਕੀਤੀ ਔਰ ਉਹਨੇ ਸੱਚ ਦਾ ਉਪਦੇਸ਼ ਕੀਤਾ ਮੈਂ ਸੱਚ ਬੋਲ ਕੇ ਬਸਾ ਲਿਆ ਬਸ ਗੁਰ ਕਿਰਪਾ ਕੀਤੀ ਸੱਚਾ ਮਨ ਬਸਾਇਆ ਜੀ ਜੰਤ ਸਭ ਤੋਂ ਅਪਾਏ ਇੱਕ ਵੇਗ ਪਰਸਨ ਆਇਆ ਜੀ ਜੰਤ ਸਭ ਤੋਂ ਅਪਾਏ ਜੀ ਜੰਤ ਕਿਨੇ ਪੈਦਾ ਕੀਤਾ ਪਰਮੇਸ਼ਰ ਨੇ ਪੈਦਾ ਕੀਤਾ ਇੱਕ ਵੇਗ ਪਰਸਨ ਆਇਆ ਹਰ ਕੋਈ ਆਇਆ ਕੀ ਕਰਨਾ ਕੀ ਕਰਨਾ ਜਿਹਨੇ ਜੀ ਜੰਤ ਪੈਦਾ ਕੀਤੇ ਨੇ ਉਹਨੂੰ ਉਹਦਾ ਦਰਸ਼ਨ ਕਰਨਾ ਬੇਖ ਉਹਦੇ ਨਾਲ ਸਪਰਸ਼ ਕਰਨਾ ਹੈ ਹੁਕਮ ਨੂੰ ਬੁੱਝਣ ਆਇਆ ਹੁਕਮ ਨੂੰ ਸਪਰਸ਼ ਕਰਨਾ ਹੈ ਹਰ ਕੋਈ ਇੱਕ ਬੇਖ ਪਰਸਨ ਜੀਵਨ ਬਨੌਰਤ ਕੀ ਹੈ ਦਰਸ਼ਨ ਕਰਨਾ ਹੁਕਮ ਨੂੰ ਬੁੱਝਣਾ ਔਰ ਹੁਕਮ ਦੇ ਵਿੱਚ ਸੁਰਤ ਸ਼ਬਦ ਨਾਲ ਜੁੜਨੀ ਸਪਰਸ਼ ਕਰਨਾ ਦਰਸ਼ਨ ਪਰਸੀਏ ਗੁਰੂ ਕੇ ਜਦੋਂ ਬਣ ਦੁਖ ਜਾਏ ਹੁਕਮ ਨਾਲ ਸਪਰਸ਼ ਕਰਨਾ ਲਬ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਲਬ ਲੋਭ ਅਹੰਕਾਰ ਇਹ ਤਾਂ ਭੁੱਲ ਗਿਆ ਇਹ ਵੀ ਸਤਿਗੁਰੂ ਦੀ ਕਿਰਪਾ ਸਤਿਗੁਰੂ ਲਬ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਇਹ ਸਤਿਗੁਰੂ ਦਾ ਸੱਚਾ ਗਿਆਨ ਹੈ ਸੱਚਾ ਗਿਆਨ ਭਲਾ ਜਦੋਂ ਤੋਂ ਮੈਨੂੰ ਚੰਗਾ ਲੱਗਿਆ ਜਦੋਂ ਤੋਂ ਮੈਨੂੰ ਇਹ ਚੰਗਾ ਲੱਗਿਆ ਵੀ ਸੱਚ ਦਾ ਗਿਆਨ ਜਿਹੜਾ ਮੇਰੇ ਫਾਇਦੇ 'ਚ ਹੈ ਮੇਰੇ ਖਾਤਰ ਭਲੇ ਦੀ ਗੱਲ ਹੈ ਲਬ ਲੋਭ ਅਹੰਕਾਰ ਆਪੇ ਛੁੱਟ ਗਿਆ ਪਹਿਲਾਂ ਲੱਭ ਲੋ ਹੰਕਾਰ ਚੰਗਾ ਭਲਾ ਲੱਗਦਾ ਸੀ ਵਿੱਚ ਭਲਾ ਮੇਰਾ ਲੱਭ ਲੋ ਹੰਕਾਰ ਆਪੇ ਛੁੱਟ ਗਿਆ ਭਲੇ ਭਲੇ ਵਾਲੀ ਚੀਜ਼ ਮਿਲ ਗਈ ਨਾ ਸਤਿਗੁਰੂ ਜਿਹੜਾ ਸੱਚ ਦਾ ਗਿਆਨ ਹੈ ਇਹ ਫਾਇਦੇ ਚ ਹੈ ਇਹ ਦੀ ਛੱਡਣ ਬਾਕੀ ਸਭ ਕੁਝ ਛੱਡ ਦੇ ਕਹੇ ਨਾਨਕ ਜਿਸ ਨੂੰ ਆਪ ਤੁਠਾ ਤਿਨੀ ਉਮਰ ਤੋਂ ਗੁਰਤੇ ਪਾਇਆ ਨਾਨਕ ਕਹਿੰਦਾ ਵੀ ਜਿਹਨੂੰ ਆਪ ਤੁਠਾ ਅਸਲ ਦੇ ਵਿੱਚ ਤਾਂ ਜਿਹਦੇ ਅੰਦਰ ਤੂੰ ਆਪ ਸ਼ਬਦ ਰੂਪ ਚ ਪ੍ਰਗਟ ਹੋਇਆ ਸ਼ਬਦ ਗੁਰੂ ਪ੍ਰਗਟ ਹੋਇਆ ਉਹਨੇ ਹੀ ਅੰਮ੍ਰਿਤ ਪਾਇਆ ਆਪ ਤੁਠਾ ਤੁਰਕੀ ਬਾਣੀ ਜਿਹਦੇ ਅੰਦਰ ਪੈਦਾ ਹੋਈ ਹੈ ਉਹਨੇ ਹੀ ਅੰਮ੍ਰਿਤ ਪਾਇਆ ਅੰਦਰੋਂ ਮਿਲਦਾ ਅੰਮ੍ਰਿਤ ਬਾਹਰੋਂ ਕਿਤੋਂ ਨਹੀਂ ਮਿਲਦਾ ਬਾਹਰੋਂ ਗਿਆਨ ਅੰਮ੍ਰਿਤ ਮਿਲਦਾ ਜਿਹੜਾ ਬਾਹਰੋਂ ਗਿਆਨ ਮਿਲਦਾ ਇਹਦੇ ਨਾਲ ਮਰਦਾ ਹੈ ਅਸਲ ਜਿਹੜਾ ਗਿਆਨ ਮਿਲਦਾ ਇਹਦੇ ਨਾਲ ਮਨ ਮਰਦਾ ਹੈ ਜਿਉਂਦਾ ਕਿਹਦੇ ਨਾਲ ਹੁੰਦਾ ਅਮਰਤ ਨਾਲ ਉਹ ਜਿਹੜਾ ਆਪ ਤੁਠਾ ਜਿਹਦੇ ਤੇ ਆਪ ਤੂੰ ਵਰਖਾ ਕਰਦਾ ਸਿੱਧੀ ਤੇਨੀ ਅਮਰਤ ਗੁਰ ਤੇ ਪਾਇਆ ਤੇਰਾ ਅਮਰਤ ਗੁਰ ਤੇ ਪਾਇਆ ਉਹ ਗੁਰ ਤੋਂ ਅਮਰਤ ਪਾ ਕੇ ਵੇਸ਼ਾ ਲਈ ਜਿਉਂਦੇ ਹੋ ਜਾਂਦੇ ਨੇ ਉਹ ਅਮਰ ਹੋ ਜਾਂਦੇ ਨੇ ਉਹ ਅਮਰਤ ਪੀ ਕੇ ਉਹ ਅਮਰਤ ਪੀ ਕੇ ਅਮਰ ਹੁੰਦੇ ਨੇ ਅੰਦਰੋਂ ਅਮਰਤ ਅੰਦਰ ਹੈ ਨਾਨਕ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਵਿੱਚ ਕਾ ਵਿਸਰਾਮ ਦੇਹੀ ਦੇ ਵਿੱਚ ਪੈਦਾ ਹੁੰਦਾ ਪੈਦਾ ਕਰ ਦਿੰਦਾ ਜਦ ਇੱਕ ਹੁੰਦਾ ਨਾ ਇਹ ਫਿਰ ਉਗਦਾ ਅੰਦਰ ਫਿਰ ਫੁਆਰਾ ਫੁੱਟਦਾ ਉਹ ਪੀ ਕੇ ਬਣਦਾ